ਸ਼ਲੋਕ ਲੇਖੇ ਕਦੇ ਨਾ ਛੁੱਟਿਐ ਖਿਨ ਖਿਨ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਲੇਖਾ ਜਿਹੜਾ ਹੈਗਾ ਨਾ ਅਸੀਂ ਕਰਦੇ ਆ ਪੁੰਨ ਪਾਪ ਦਾ ਮੈਂ ਇਹਨੇ ਪੁੰਨ ਕੀਤੇ ਪਾਪ ਕੀਤੇ ਉਹ ਹਿੰਦੂ ਮਤ ਦਾ ਲੇਖਾ ਬਾਕੀ ਮਤਾਂ ਦਾ ਲੇਖਾ ਹੋਊਗਾ ਇਹਦੇ ਨਾਲ ਛੁਟਕਾਰਾ ਕਦੇ ਨਹੀਂ ਲੇਖਾ ਨਹੀਂ ਲੇਖਾ ਇਹ ਨਾਲ ਹੁੰਦਾ ਲੇਖਾ ਉਹਦੇ ਨਾਲ ਹੁੰਦਾ ਜੇ ਤੁਮ ਮਨ ਸੌਦਾ ਮਿਲੇ ਕੁਝ ਉਹਦਾ ਦਿਆਲਾ ਦਿਆ ਕਰਦਾ ਹੈ ਦਾਤਾ ਦਾਨ ਕਰਦਾ ਉਹਦੇ ਨਾਲ ਲੇਖਾ ਕਰਦਾ ਕੋਈ ਜਗ ਚੱਲਦਾ ਲੰਦਰ ਚੱਲਦੇ ਆ ਕੋਈ ਲੇਖਾ ਹੁੰਦਾ ਵੀ ਇੰਨੇ ਦਿਨ ਜਗ ਲੈ ਇੰਨੇ ਨਗਲੇ ਪੈਸੇ ਹੋਗੇ ਗਏ ਉਹਦੇ ਨਾਲ ਲੇਖਾ ਕਰਦਾ ਸਾਡਾ ਉਹਦੇ ਨਾਲ ਵੀ ਲੇਖਾ ਪਾਈ ਬੈਠੇ ਲੇਖਾ ਜਿਹੜੇ ਲੋਕ ਲਿਖਦੇ ਨੇ ਉਹਦੇ ਨਾਲ ਛੁਟਕਾਰਾ ਨਹੀਂ ਹੈ ਲੇਖਾ ਆਪਣੀ ਮਰਜ਼ੀ ਦਾ ਅਸੀਂ ਮੰਨਿਆ ਹੋਇਆ ਲੇਖਾ ਉੱਥੇ ਵੀ ਸਾਡੀ ਮਰਜ਼ੀ ਹੈ ਉਹ ਕਹਿੰਦੇ ਲੇਖੇ ਨਾਲ ਛੁਟਕਾਰਾ ਨਹੀਂ ਹੁੰਦਾ ਤੁਸੀਂ ਲੇਖਾ ਲਿਖਣ ਤੇ ਹਟਦੇ ਨਹੀਂ ਅਸੀਂ ਲੇਖਾ ਲਿਖਣ ਤੇ ਹਟਦੇ ਨਹੀਂ ਉਹ ਗੁਰਬਾਣੀ ਕਹਿੰਦੀ ਛੁਟਕਾਰਾ ਨਹੀਂ ਹੁੰਦਾ ਲੇਖੇ ਨਾਲ ਕਦਾਂ ਨਾ ਛੁੱਟੀਏ ਤੇ ਕਿਹਾ ਹੋਇਆ ਕਿਹਦਾ ਲੇਖਾ ਸ਼ੈਤਾਨ ਦਾ ਕਿਹਾ ਹੋਇਆ ਲੇਖਾ ਸ਼ੈਤਾਨ ਦੀਆਂ ਮੱਤਾਂ ਦਾ ਕਿਹਾ ਹੋਇਆ ਲੇਖਾ ਸਮਝਾਇਆ ਹੋਇਆ ਇਹ ਨਹੀਂ ਛੱਡਦੇ ਸ਼ੈਤਾਨ ਦੀ ਗੱਲ ਸ਼ੈਤਾਨ ਛੇਤੀ ਮੰਨਦਾ ਮਨ ਸ਼ੈਤਾਨ ਹੈ ਸ਼ੈਤਾਨ ਦੀਆਂ ਮੱਤਾਂ ਨੂੰ ਸਾਰੇ ਮੰਨਦੇ ਛੇਤੀ ਮੰਨਦੇ ਕਿਉਂ ਮੰਨਦੇ ਮਤਲਬ ਦੀ ਮੱਤ ਹੈ ਸ਼ਰਾਬੀ ਨੂੰ ਸ਼ਰਾਬ ਦੀ ਗੱਲ ਕਰ ਬੜਾ ਖੁਸ਼ ਹੈ ਉੱਥੇ ਜੁਹਾਰੀਆਂ ਨੂੰ ਜੂਏ ਦੀ ਗੱਲ ਕਰ ਬੜਾ ਖੁਸ਼ ਹੈ ਡਾਕੂ ਡਾਕੂਆਂ ਦੇ ਵਿੱਚ ਬਹਿ ਕੇ ਬੜਾ ਖੁਸ਼ ਹੈ ਚੋਰ ਚੋਰਾਂ ਦੇ ਵਿੱਚ ਬਹਿ ਕੇ ਖੁਸ਼ ਹੈ ਗੱਲਾਂ ਸੁਣ ਕੇ ਸਾਧ ਸਾਧਾਂ ਦੇ ਵਿੱਚ ਬਹਿ ਕੇ ਖੁਸ਼ ਹੈ ਕਿਉਂਕਿ ਜਿਹੜਾ ਸੁਭਾਅ ਹੁੰਦਾ ਉਹ ਗੱਲ ਚੰਗੀ ਲੱਗਦੀ ਹੁੰਦੀ ਇਹ ਨੇਚਰ ਹੈ ਇਹ ਵੀ ਨੇਚਰ ਇਹਨਾਂ ਨੂੰ ਸ਼ੈਤਾਨ ਹੈ ਜੋ ਕਿ ਮਨ ਮਨ ਨੂੰ ਮਨਮਤਾਂ ਚੰਗੀਆਂ ਲੱਗਦੀਆਂ ਨੇ ਉਹਦੇ ਦਾ ਲੋਭ ਦੀ ਪੂਰਤੀ ਹੁੰਦੀ ਹੈ ਇਹਦਾ ਜੋ ਸੁਭਾਅ ਹੈ ਬਾਕੀ ਸਾਡੇ ਸੁਭਾਅ ਅਨੁਸਾਰ ਗੁਰਬਾਣੀ ਦਾ ਪ੍ਰਚਾਰ ਕਰਨ ਲੱਗੇ ਜਦੋਂ ਗੁਰੂ ਸਾਹਿਬ ਆਪ ਜੀ ਪ੍ਰਚਾਰ ਕਰਦੇ ਸਿੱਖੀ ਨਹੀਂ ਫੈਲੀ ਸਿੱਖਣੀ ਨਾਲ ਬਣੇ ਸਾਰੇ ਬੜੀ ਮੁਸ਼ਕਲ ਨਾਲ ਇੱਕ ਆਦਮੀ ਤੋੜ ਕੇ ਲਿਆਂਦਾ ਪਰ ਲਿਆਂਦਾ ਜਿਹੜਾ ਆ ਗਿਆ ਉਹ ਪੱਕਾ ਸੀ ਸਿਰ ਦੇਣ ਵਾਲਾ ਸੀ ਇਹਨਾਂ ਨੇ ਫਿਰ ਬਾਅਦ ਚ ਸੋਚਿਆ ਵੀ ਸਾਰਿਆਂ ਨੂੰ ਸਿੱਖ ਬਣਾਉਣ ਵਾਸਤੇ ਕੀ ਕੀਤਾ ਜਾਵੇ ਉਹ ਕਹਿੰਦੇ ਪ੍ਰਚਾਰ ਬਦਲ ਲਓ ਜੇ ਸਾਰਿਆਂ ਨੂੰ ਨਾਲ ਜੋੜਨਾ ਪ੍ਰਚਾਰ ਇਹਨਾਂ ਦੇ ਮਤਲਬ ਦਾ ਕਰੋ ਜਿਹੜਾ ਸੰਗਤ ਸੁਣਨ ਨੂੰ ਚੰਗਾ ਸਮਝੇ ਪ੍ਰਚਾਰ ਉਹ ਕਰੋ ਫਿਰ ਸਾਖੀਆਂ ਬਣਾਈਆਂ ਪ੍ਰਚਾਰ ਮਤਲਬ ਦਾ ਕੀਤਾ ਪ੍ਰਚਾਰ ਇਹ ਬਦਲਦਾ ਕਿਉਂਕਿ ਜੇ ਮਾਰਗ ਪੰਡਤ ਕਹੇ ਪਾਜੇ ਪਰੀ ਪੰਡਤ ਨੂੰ ਇਸ ਗੱਲ ਦਾ ਪਤਾ ਸੀ ਪੰਡਤ ਨੇ ਪਹਿਲਾਂ ਵੀ ਵੇਦ ਦਾ ਪ੍ਰਚਾਰ ਤਾਂ ਹੀ ਬਦਲਿਆ ਸੀ ਸਾਰਿਆਂ ਨੂੰ ਚੇਲੇ ਬਣਾਉਣ ਵਾਸਤੇ ਰਾਮ ਰਹੀਮ ਜਿਹੜਾ ਹੈ ਨਾ ਉਹ ਉਹਨੇ ਵੀ ਤਾਂ ਹੀ ਤਿੰਨੇ ਚਾਰੇ ਇਕੱਠੇ ਕੀਤੇ ਨੇ ਮੁਸਲਮਾਨ ਤੁਸੀਂ ਵੀ ਆ ਜਾਓ ਉਹ ਵੀ ਆ ਜਾਓ ਫਲਾਣਾ ਵੀ ਆ ਜਾਓ ਢਿਗੜਾ ਵੀ ਆ ਜਾਓ ਜਿਆਦਾ ਚੇਲੇ ਜਿਹਨੇ ਬਣਾਉਣੇ ਨੇ ਇਹਨਾਂ ਨੇ ਪ੍ਰਚਾਰ ਦੁਨੀਆ ਦੇ ਜਿਹੜੇ ਮਨਮੁਖ ਨੇ ਉਹਨਾਂ ਦੇ ਮਤਲਬ ਦਾ ਕਰ ਲਿਆ ਗੁਰਬਾਣੀ ਸੁਣ ਲੈਂਦੇ ਨੇ ਅਰਦਾਸ ਕਰਦੇ ਨੇ ਮਨਵਰਤੀ ਦੀ ਬਾਤ ਚ ਇਹ ਜਾਣ ਕੇ ਬਦਲਿਆ ਹੋਇਆ ਪ੍ਰਚਾਰ ਹੈ ਤਾਂ ਕਹਿੰਦੇ ਨੇ ਵੀ ਜੇ ਤੁਹਾਡੇ ਵਾਲਾ ਪ੍ਰਚਾਰ ਕਰੀਏ ਗਏ ਨੇ ਗੁਰਦੁਆਰੇ ਨਹੀਂ ਹੁਣ ਇਹਦਾ ਮਤਲਬ ਤੁਸੀਂ ਤਾਂ ਸਿਰਫ ਇਸ ਕਰਕੇ ਸਮਝਾਇਆ ਵੀ ਜੇ ਲੋਕ ਜ਼ਿਆਦਾ ਆਉਣ ਗੁਰਦੁਆਰੇ ਗੋਲਕ ਸਾਡੀ ਜ਼ਿਆਦਾ ਬਣੇ ਸਾਡੇ ਦਾ ਗੋਲਕ ਸਾਡਾ ਮਾਇਆ ਬਿਨਾ ਨਹੀਂ ਸੜਨਾ ਗੋਲਕ ਕਿਉਂ ਘਟ ਗਈ ਫਲਾਣਾ ਗ੍ਰੰਥੀ ਆਏ ਤੇ ਫਲਾਣੇ ਪ੍ਰਚਾਰ ਕਾਏ ਤੇ ਗੋਲਕ ਘਟ ਗਈ ਬੰਦੇ ਘਟ ਗਏ ਫਿਰ ਤੁਸੀਂ ਗੁਰੂ ਦਾ ਪ੍ਰਚਾਰ ਕਰ ਰਹੇ ਹੋ ਜਾਂ ਪਬਲਿਕ ਦੇ ਮਤਲਬ ਦਾ ਕਰ ਰਹੇ ਹੋ ਔਰ ਆਮ ਅਨਦਰ ਦੇ ਪਬਲਿਕ ਦੇ ਕੋਈ ਮਤਲਬ ਦਾ ਪ੍ਰਚਾਰ ਕਰੂਗਾ ਤਾਂ ਗੁਰਦੁਆਰੇ ਚੱਲੂ ਗੁਰਬਾਣੀ ਦਾ ਗੱਲ ਚੱਲੇਗਾ ਹਾਂ ਗੁਰਮਤ ਕਹਾਂ ਚੱਲੇ ਇਹ ਨਹੀਂ ਫਿਕਰ ਹੈ ਗੁਰਦੁਆਰਾ ਕਿਵੇਂ ਚੱਲੇ ਫਿਕਰ ਡਿਪੈਂਡ ਮਨਮੁਖਾਂ ਤੇ ਸਿੱਖੀ ਡਿਪੈਂਡ ਹੋ ਮਨਮੁਖ ਸਿੱਖੀ ਨੂੰ ਸਿੱਖੀ ਦਾ ਮਨਮੁਖ ਬਰੋਦੀ ਹੈ ਮਨਮੁਖ ਤੋਂ ਸਿੱਖੀ ਵਿਰੋਧੀ ਹੈ ਸਿੱਖ ਜਿਹੜਾ ਮਨਮੁਖ ਹੋ ਸਿੱਖੀ ਤੋਂ ਵਿਰੋਧੀ ਤੇ ਦੋਏ ਆਪ ਵਿਰੋਧੀ ਨੇ ਇਸ ਹਾਲਤ ਵਿੱਚ ਸਿੱਖੀ ਫੈਲ ਜੂਗੀ ਕਿਵੇਂ ਫੈਲ ਜੂਗੀ ਹਾਂ ਥੋੜਾ ਰੋਜੀ ਰੋਟੀ ਜਲਦੀ ਰਹੂਗੀ ਜਿਹੜੇ ਗੁਰਦੁਆਰੇ ਬੈਠੇ ਨੇ ਉਹਨਾਂ ਦੀ ਰੋਜੀ ਰੋਟੀ ਚਲਦੀ ਰਹੂ ਜਿਹੜੇ ਮੈਨੇਜਰ ਵਗੈਰਾ ਨੇ ਉੱਥੇ ਪ੍ਰਧਾਨ ਵਗੈਰਾ ਨੇ ਉਹਨਾਂ ਦੀ ਜਲਦੀ ਜਲਦੀ ਰਹੂ ਇਹ ਦੋ ਗੱਲਾਂ ਨੇ ਚੱਲਣਗੀਆਂ ਚੱਲਦੀਆਂ ਨੇ ਉਹਦੇ ਖਾਤਰ ਵੀ ਤਲਵਾਰਾਂ ਚੱਲਣ ਲੱਗੀਆਂ ਉਹਦੇ ਖਾਤਰ ਵੀ ਥਾਣੇ ਜਾਉਣ ਲੱਗੇ ਉਹ ਵੀ ਨਹੀਂ ਚੱਲਣੀ ਉਹ ਤਾਂ ਜਰ ਉੱਥੇ ਵੀ ਗੁਰੂ ਦੀ ਮਿਹਰ ਹੋਊਗੀ ਗੁਰੂ ਦੀ ਮਿਹਰ ਕੀ ਹੋਈ ਇੱਕ ਦੀ ਦਾੜੀ ਹੱਥ ਇੱਕ ਦੀ ਪੱਗ ਪੈਰਾਂ ਥੱਲੇ ਇਹ ਗੁਰੂ ਦੀ ਕਿਰਪਾ ਹੋਈ ਉਹਨਾਂ ਤੇ ਇਹ ਕਿਰਪਾ ਹੋਣੀ ਸੀ ਉਹਨੇ ਹੋਰ ਕਾਦੀ ਹੋਣੀ ਸੀ ਪੁਲਿਸ ਆ ਜਾਂਦੀ ਹੈ ਥਾਣੇ ਜਾਂਦੇ ਨੇ ਆ ਕਿਰਪਾ ਇਸ ਰਸਤੇ ਹੀ ਕਿਰਪਾ ਹੋਣੀ ਹੈ ਕਹਿੰਦਾ ਮਾਇਆ ਨਾਗਣੀ ਡੰਗ ਚਲਾਵੇਗੀ ਦੁੱਖ ਖਾਲਸਾ ਸੀਸ ਤੇ ਠਾਵੇਗੀ ਇਹ ਗੱਲ ਪਹਿਲਾਂ ਹੀ ਕਹਿਤੀ ਸੀ ਗੁਰਮੁਖਾਂ ਨੇ 60 ਸਾਲ ਮੈਨੂੰ ਸੁਣੀ ਹੋਈ ਗੱਲ ਨੂੰ 60 ਸਾਲ ਤੋਂ ਪਹਿਲਾਂ ਦੀ ਗੱਲ ਸੁਣੀ ਹੋਈ ਹੈ 47 ਤੋਂ ਪਹਿਲਾਂ ਦੀ ਨਿਆਮ ਸਿੰਘ ਪੁਰਾਣੇ ਸੀ ਸਵਈਆ ਗੁਰਬਾਣੀ ਕਿਤੇ ਨਹੀਂ ਹੈ ਨੰਗਾ ਸਿੰਘ ਦਾ ਬਣਾਇਆ ਸਵਈਆ 100 ਸਾਲ ਤੇ ਵੀ ਜ਼ਿਆਦਾ ਪਹਿਲਾਂ ਦਾ ਬਣਾਇਆ ਹੈ ਇਹ ਬੰਦੇ ਬਹਾਦਰ ਵੇਲੇ ਦਾ ਬਣਾਇਆ ਹੈ ਸਵਈਆ ਸਿੰਘਾਂ ਦਾ ਉਹ ਕਹਿੰਦੇ ਚੁੱਪ ਕਰ ਜਾਓ ਤੁਸੀਂ ਮਾਇਆ ਨਾਗਣੀ ਡੰਗ ਚਲਾਵੇਗੀ ਦੁੱਖ ਖਾਲਸਾ ਸੀਸ ਤੇ ਠਾਵੇਗੀ ਸਾਰੇ ਦੁੱਖ ਠਾਇਆ ਨਹੀਂ ਡਾਇਰ ਰਣਜੀਤ ਸਿੰਘ ਨੇ ਮਿਸਲਾਂ ਵਾਲਿਆਂ ਨੇ ਦੁੱਖੇ ਠਾਇਆ ਦੱਸੋ ਕੀ ਸੁਖ ਮਿਲਿਆ ਇਹ ਸਾਰੇ ਦੁੱਖ ਜੋ ਦੁੱਖ ਨਿਕਲੂ ਇਹਨਾਂ ਨੂੰ ਦੁੱਖੇ ਨਿਕਲਿਆ ਪਿੰਡਾਂ ਵਾਲਿਆਂ ਨੇ ਕਬਜ਼ਾ ਕਰਨ ਵਾਸਤੇ ਸਰਕਾਰ ਤਖਤ ਤੇ ਸਾਰਾ ਕਰਿਆ ਸੀ ਪਲਾਨ ਦੁੱਖੇ ਨਿਕਲਿਆ ਜੋ ਕੀ ਨਿਕਲਿਆ ਨਿਕਲਣਾ ਜੋ ਦੁੱਖੇ ਮਾਇਆ ਦੀ ਜਿੱਥੇ ਦੌੜ ਹੋਊ ਉੱਥੇ ਦੁੱਖ ਨਿਕਲੂਗਾ ਚੌਧਰ ਦੀ ਜਿੱਥੇ ਦੌੜੂ ਉਥੋਂ ਦੁੱਖ ਨਿਕਲੂਗਾ ਰਾਜ ਦੀ ਜਿੱਥੇ ਦੌੜੂ ਉਥੋਂ ਦੁੱਖ ਨਿਕਲੂਗਾ ਸਭ ਕੁਝ ਨਹੀਂ ਨਿਕਲਦਾ ਜਦੋਂ ਮਾਇਆ ਦਾ ਡੰਗ ਚੱਲ ਗਿਆ ਗੁਰਦਾਰੇ ਜੀ ਕੀ ਚੌਧਰ ਦੀ ਗੱਲ ਮਾਇਆ ਦੀ ਗੱਲ ਹੈ ਗੋਲਖ ਦੀ ਗੱਲ ਹੈ 100 ਸਾਲ ਤੇ ਜ਼ਿਆਦਾ ਪਹਿਲਾਂ ਇਹ ਸਵਈਏ ਰਚੇ ਹੋਏ ਨੇ ਹੋ ਸਕਦਾ 200 ਸਾਲ ਤੇ ਹੀ ਹੋਣ ਅੱਜ ਤੋਂ ਕੋਈ 40 ਸਾਲ ਪਹਿਲਾਂ ਉਹ 100 20 ਸਾਲ ਦੀ ਉਮਰ ਸੀ ਸਿੰਘ ਦੀ ਢੇੜੀਏ ਉਹ 5-6 ਸਾਲ ਦਾ ਹੁੰਦਾ ਜਾ ਗਿਆ ਸੀ 5-6 ਸਾਲ ਤਾਂ ਇੱਕ 15 10 ਸਾਲ ਦਾ ਤਾਂ ਉਹਨੂੰ ਪਤਾ ਸੀ ਨਾ ਪਿੱਛੇ ਉਹ ਸੁਣਦਾ ਆਇਆ ਸੀ ਉਸ ਜਾ 40 ਸਾਲ ਹੋ ਗਏ 150 ਸਾਲ ਤਾਂ ਇਹ ਪੈ ਜਾਂਦਾ ਉਹ ਕਹਿੰਦਾ ਅਸੀਂ ਸੁਣਦੇ ਆਏ ਆ ਐਂ ਕਹਿੰਦਾ ਉਹਨਾਂ ਦੀ ਸੁਣਦੇ ਆਏ ਆ ਬਜ਼ੁਰਗਾਂ ਦੇ ਬਹੁਤ ਸਾਰੀਆਂ ਗੱਲਾਂ ਸੀਨੇ ਸੀਨੇ ਨੇ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਉਹ ਪਾਣਾ ਮੰਨਦੇ ਸੀ ਇਹਨਾਂ ਨੂੰ ਇਹ ਕਰੀ ਜਾਣ ਦਾ ਹੁਕਮ ਹੈ ਵੀ ਪਬਲਿਕ ਤਜਰਬੇ ਦੇ ਵਿੱਚੋਂ ਮੱਛੀ ਪੱਥਰ ਚੱਟ ਕੇ ਮੜੂਗੀ ਸਿੱਖ ਸੰਗਤ ਪੱਥਰ ਚੱਟ ਕੇ ਮੜੂਗੀ ਹੁਣ ਜਿਹੜੇ ਬਣ ਕੇ ਸਿੱਖ ਰਹਿਣਗੇ ਤਾਂ ਸਿੱਖ ਹਿੰਦੂ ਤਾਂ ਨਹੀਂ ਇਹ ਬਣਦੇ ਪਰ ਪੱਥਰ ਜ਼ਰੂਰ ਚੱਟਣਗੇ ਪੱਥਰ ਚੱਟ ਰਹੇ ਨੇ ਉਹ ਇਹ ਸਿੱਖੀ ਦੀ ਚਿੰਤਾ ਸਿੱਖੀ ਕਿੱਥੇ ਗਈ ਗਈ ਪਤਾ ਇਹਨਾਂ ਨੂੰ ਹੈ ਨਹੀਂ ਕਿਉਂ ਗਈ ਸਿੱਖੀ ਕੀ ਹੁੰਦੀ ਹੈ ਇਹਨੂੰ ਦੱਸੀ ਕਿਸੇ ਨੇ ਨਹੀਂ ਸਮਝ ਹੈ ਨਹੀਂ ਸੀ ਸਮਝ ਤਾਂ ਦੱਸੀ ਤਾਂ ਹੋਈ ਹੈ ਪਰ ਇਹ ਬੜੀ ਖੋਜ ਨਾਲ ਮਿਲਦੀ ਹੈ ਇਹ ਖੋਜ ਦਾ ਵਿਸ਼ਾ ਪੜਨ ਦਾ ਵਿਸ਼ਾ ਹੈ ਕੋਈ ਹੈ ਖਰਮ ਛੋੜ ਦੂਜੇ ਲਗੇ ਡੁੱਬੇ ਸੇ ਸਾਨੂੰ ਸੱਚਾ ਸੱਚ ਛੜਤਾ ਮਾਇਆ ਨਾਲ ਜੁੜ ਗਏ ਹਾਂਜੀ ਝੂਠ ਜੁੜ ਗਏ ਲੇਖੇ ਕਦੇ ਨਾ ਛੁੱਟੀ ਹੈ ਸੱਚ ਤੇ ਝੂਠ ਹੈ ਇਸ ਕਰਕੇ ਮਾਇਆ ਨੂੰ ਝੂਠੀ ਕਿਹਾ ਹਾਂਜੀ ਲੇਖੇ ਕਦੇ ਨਾ ਛੁੱਟੀ ਹੈ ਫਿਰ ਫਿਰ ਭੁੱਲਣ ਹਾਰ ਫਿਰ ਫਿਰ ਭੁੱਲਣਾ ਬਖਸ਼ਣ ਹਾਰ ਬਖਸ਼ਦਾ ਨਾਨਕ ਪਾਰ ਹੁੰਦਾ ਪੈਰ ਪੈਰ ਤੇ ਭੁੱਲਦੇ ਆ ਪਰ ਭੁੱਲਣ ਹਾਰ ਕਿਉਂਕਿ ਅੰਨਾ ਬੋਲ ਅੰਨੇ ਦਾ ਕੀ ਹੈ ਪੈਰ ਪੈਰ ਤੇ ਭੁੱਲੂਗਾ ਜੰਗਲ ਦੇ ਵਿੱਚ ਜੰਗਲ ਦਾ ਰਸਤਾ ਵੀ ਤਾਂ ਢੋਲੂਗਾ ਜੰਗਲ ਕੀ ਢੋਲੂਗਾ ਖੇਤਾਂ 'ਚ ਕੀ ਢੋਲੂ ਪੱਧਰ ਖੇਤ ਪੈਰੜਾ ਹੈ ਕੀ ਢੋਲੂ ਜਾ ਬਖਸ਼ਣਾ ਆ ਰਹੇ ਬਖਸ਼ ਲੈ ਨਾਨਕ ਬਾਹਰ ਉਤਾਰ ਬਾਹਰ ਉਤਾਰ ਵੀ ਤੂੰ ਬਖਸ਼ਣਾ ਆ ਰਿਹਾ ਤੂੰ ਸਾਡੀਆਂ ਗਲਤੀਆਂ ਬਖਸ਼ ਕੇ ਬਖਸ਼ ਕੇ ਤੂੰ ਆਪ ਸਾਡੀ ਉਮਰ ਫੜ ਆਪ ਲੈ ਕੇ ਜਾ ਆਪ ਰੋਸ਼ਨੀ ਦੇ ਟਾਰਚ ਹੋ ਕੇ ਲੈ ਕੇ ਅੱਗੇ ਹੋ ਜਾ ਹੂੰ